ਮੈਂ ਨਹੀਂ ਜਾਣਾ ਰਾਏ ਵਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਸੁਥਣ ਛੋਟੀ ਤੇ ਗਰਦਨ ਮੋਟੀ ਸਿਰੋਂ ਕਢਾਉਣੀ ਪੈਂਦੀ ਟੰਡ ਮੈਂ ਨਹੀਂ ਜਾਣਾ ਰਾਏ ਵਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਸ਼ੀਨ ਚੌਕ ਹੋਵੇ ਰਾਏ ਵਿੰਡ ਜਾਮਣੇ ਦਾ ਜੇ ਦਾੜੀ ਡੇਢ ਫੁੱਟ ਲੰਬੀ ਵਧਾਈ ਹੋਵੇ ਕਿ ਡਾਰਾ ਬਿਨਾ ਤੇ ਕਹਿਰ ਨਾਜ਼ਲ ਕੀਤਾ ਪੰਡ ਬਿਸਤਰਾ ਦੀ ਮੋਢੇ ਚਾਈ ਹੋਵੇ ਕਹਿ ਲੋਕਾਂ ਨੂੰ ਖੂਬ ਬਾਤ ਸੁਣੋ ਤੇ ਨਾ ਦਿਲ ਆਪਣੇ ਦੀ ਸਫਾਈ ਹੋਵੇ ਤੇ ਜਦੋਂ ਪੋਦੀਆਂ ਨੂੰ ਤਨੂੰ ਲੱਗੇ ਪਾਰਾ ਥੱਲੇ ਸਫਾ ਨਾ ਦਾਈ ਹੋਵੇ ਮੈਂ ਨਹੀਂ ਜਾਣਾ ਰਾਏ ਵਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਮੋਢੇ ਵੀ ਤੈਨ ਮਣ ਚੁੱਕੇ ਟੁਰਨਾ ਪੈਂਦਾ ਏ ਪਿੰਡ ਪਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਸੁਥਣ ਛੋਟੀ ਤੇ ਗਰਦਨ ਮੋਟੀ ਸਿਰੋਂ ਕਢਾਉਣੀ ਪੈਂਦੀ ਟਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਚੁੱਕ ਲੈ ਬਿਸਤਰਾ ਜਨ ਤੋਂ ਬਾਹਰ ਹੋ ਜਾ ਰਾਏ ਵਿੰਡ ਦਾ ਟਿਕਟ ਕਟਾ ਜਾ ਜਾ ਕੇ ਤੈਨੂੰ ਆਪਣੇ ਆਪ ਦੀ ਹੋਸ਼ ਨਹੀਂ ਉਹ ਕਈਆਂ ਕਰਾਂ ਦੇ ਪੱਠੇ ਨਾ ਭਾ ਜਾ ਕੇ ਮੁਨਕਰ ਅਹਲੇ ਬੈਤ ਦਾ ਤੂੰ ਬਣਿਓ ਕੀ ਲੈਣਾ ਵਿੱਚ ਜੰਨਤ ਜਾ ਕੇ ਰੋਜ਼ੇ ਹਸ਼ਰ ਨੂੰ ਪਲਿਆ ਤੈਨੂੰ ਪੈਣਗੇ ਕਮਲੀ ਵਾਲੇ ਅੱਗੇ ਖੱਲੇ ਜਾ ਮੈਂ ਨਹੀਂ ਜਾਣਾ ਰਾਏ ਵਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਸੁੱਤਣ ਝੋਟੀ ਤੇ ਗਰਦਨ ਮੋਟੀ ਸਿਰੋਂ ਕਢਾਉਣੀ ਪੈਂਦੀ ਟਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਖੁਸਰਿਆਂ ਵਾਂਗੂ ਅੱਡੀਆਂ ਕੂਚਣ ਤੇ ਸਿਰ ਵਿੱਚ ਪੈਂਦੇ ਨੇ ਮੋਟੇ ਰਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਸੁੱਤਣ ਛੋਟੀ ਤੇ ਗਰਦਨ ਮੋਟੀ ਸਿਰੋਂ ਕਢਾਉਣੀ ਪੈਂਦੀ ਟਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਇਤਮਾ ਤੇ ਇਕੱਠੇ ਹੋ ਕੇ ਤੇ ਟੋਲੀਆਂ ਬਣ ਬਣ ਜਾਂਦੇ ਖਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਸੁੱਤਣ ਛੋਟੀ ਤੇ ਗਰਦਨ ਮੋਟੀ ਸਿਰੋਂ ਕਢਾਉਣੀ ਪੈਂਦੀ ਟਿੰਡ ਮੈਂ ਨਹੀਂ ਜਾਣਾ ਰਾਏ ਵਿੰਡ ਮੈਂ ਨਹੀਂ ਜਾਣਾ ਰਾਏ ਵਿੰਡ